ਸ਼ਲੋਕ ਮਹੱਲਾ ਤੀਜਾ ਸਤਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਗੁਰ का दर्शन सफल है जेहा को इच्छा तेहा फल पाए ਹਾਂ ਸਤਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਗੁਰ ਤਾਂ ਸਾਰਿਆਂ ਦੇ ਵਿੱਚ ਹੈ ਪਰ ਪ੍ਰਭ ਮਿਲਾਵੇ ਮੇਰਾ ਪ੍ਰਭ ਮਿਲਾਵੇ ਤਾਂ ਕੋਈ ਮਿਲੇ ਸਤਗੁਰ ਦਾ ਦਰਸ਼ਨ ਸਫਲ ਹੈ ਜੇ ਸਤਗੁਰ ਮਿਲ ਜਵੇ ਦਰਸ਼ਨ ਹੋ ਜਵੇ ਸਤਗੁਰ ਦਾ ਤਾਂ ਸਫਲਤਾ ਜੋ ਕੰਮ ਕਰਨ ਆਏ ਸੀ ਉਹ ਸਫਲਤਾ ਪੂਰਵਕ ਕੰਮ ਕਰਕੇ ਘਰ ਚਲੇ ਜਾਵਾਂਗੇ ਜਿਵੇਂ ਕੋਈ ਪਾਸ ਹੋ ਗਿਆ ਸਫਲ ਹੋ ਗਿਆ ਤਾਂ ਸਕੂਲ ਛੁੱਟ ਗਿਆ ਆ ਜਿਹੜਾ ਸਕੂਲ ਹੈ ਨਾ ਸਾਗਰ ਇਹ ਜੋ ਪੜਨ ਸੁਣਨ ਆਏ ਹੋਏ ਆ ਇਹ ਪੜ੍ਹਾਈ ਪੂਰੀ ਕਰਕੇ ਘਰ ਚਲੇ ਜਾਈਏ सतगुर का दर्शन सतला है जया को इच्छे तया फल पाए ਉਹਦੇ ਚ ਜੋ ਇੱਛੂਗਾ ਉਹ ਕਰੂਗਾ ਸਤਗੁਰ ਕੋਲੋਂ ਉਹੀ ਮਿਲ ਜੂਗਾ ਜੇ ਦਰਸ਼ਨ ਹੋ ਜਵੇ ਪਰ ਤਾਂ ਹਾਂਜੀ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਗੁਰ ਕਾ ਸ਼ਬਦ ਹੈ ਜਿਹੜਾ ਜਿਹੜਾ ਗੁਰ ਕਾ ਉਪਦੇਸ਼ ਹੈ ਗੁਰਬਾਣੀ ਹੈ ਅੰਮ੍ਰਿਤ ਹੈ ਇਹ ਅੰਮ੍ਰਿਤ ਬਾਣੀ ਹੈ ਇਹਦੇ ਨਾਲ ਸਭ ਤ੍ਰਿਸ਼ਨਾ ਭੁੱਖ ਗਵਾਏ ਇਹ ਸਾਰੀ ਤ੍ਰਿਸ਼ਨਾ ਔਰ ਭੁੱਖ ਗਵਾ ਦਿੰਦੀ ਹੈ ਮਾਇਆ ਦੀ ਤ੍ਰਿਸ਼ਨਾ ਔਰ ਭੁੱਖ ਨਹੀਂ ਰਹਿੰਦੀ ਇਹਦੇ ਨਾਲ ਇਹਦੇ ਗਿਆਨ ਨਾਲ ਮਨ ਸੰਤੋਖੀ ਹੋ ਜਾਂਦਾ ਹੈ ਹਰ ਰਸ ਕੀ ਸੰਤੋਖ ਹੋਆ ਜਿਹਨੇ ਹਰ ਰਸ ਪੀ ਲਿਆ ਉਹਨੂੰ ਸੰਤੋਖ ਹੋ ਜਾਂਦਾ ਮਾਇਆ ਦੀ ਭੁੱਖ ਪਿਆਸ ਨਹੀਂ ਰਹਿੰਦੀ ਹੋਆ ਸੱਚ ਬਸਿਆ ਮਨ ਆਏ ਮਨ ਅੰਦਰ ਸੱਚ ਹਮੇਸ਼ਾ ਲਈ ਟਿਕ ਜਾਂਦਾ ਬਸ ਜਾਂਦਾ ਹਾਂਜੀ ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦਹ ਦਿਸ ਪਸਰਿਆ ਗੁਰ ਕੇ ਸਹਿਜ ਸੁਭਾਏ ਜਿਨ੍ਹਾਂ ਦਾ ਧਿਆਨ ਸੱਚ ਦੇ ਨਾਲ ਜੁੜ ਜਾਂਦਾ ਹੈ ਉਹ ਅਮਰ ਹੋ ਜਾਂਦੇ ਨੇ ਅਮਰਾ ਪਦ ਮਿਲ ਜਾਂਦਾ ਉਹਨਾਂ ਨੂੰ ਸਦਾ ਲਈ ਅਮਰ ਜੀਵਨ ਮਰਨ ਤੋਂ ਮੁਕਤ ਹੋ ਜਾਂਦੇ ਨੇ ਅਨਹਦ ਸ਼ਬਦ ਵਜਾਏ ਉਹਨਾਂ ਦੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਜਾਂਦੀ ਹੈ ਅਨਹਦ ਸ਼ਬਦ ਵੱਜ ਆਏ ਉਹਨਾਂ ਦੇ ਅੰਦਰ ਅਨਹਦ ਸ਼ਬਦ ਪ੍ਰਗਟ ਹੋ ਜਾਂਦਾ ਹੈ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ ਸੱਚੋਂ ਦਹਿ ਦਿਸ ਪਸਰਿਆ ਸੱਚ ਤੋਂ ਸੱਚ ਤੋਂ ਹੀ ਸਾਰਾ ਦਹਿ ਦਾ ਪਸਾਰਾ ਹੋਇਆ ਹੋਇਆ ਗੁਰ ਕੇ ਸੱਚ ਸੁਪਾਏ ਜਿਹੜਾ ਗੋਰਾ ਹੈ ਜਦੋਂ ਗਿਆਨ ਨੇ ਸਹਿਜ ਅਵਸਥਾ ਟਿਕਾਤਾ ਮਨ ਨੂੰ ਗੁਰ ਕੇ ਸਹਿਜ ਸੁਪਾਏ ਸਾਰਾ ਪਸਾਰਾ ਜਿਹੜਾ ਸੱਚ ਤੋਂ ਹੋਇਆ ਹੈ ਇਹਦੇ ਵਿੱਚ ਹੀ ਆਨੰਦ ਨਾਲ ਟਿਕ ਜਾਂਦਾ ਫਿਰ ਭਾਵਨਾ ਇਹਦੇ ਵਿੱਚ ਹੀ ਜੁੜ ਜਾਂਦੀ ਹੈ ਉਹਦੀ ਬਾਹਰਲੀ ਇੱਛਾ ਨਹੀਂ ਰਹਿੰਦੀ ਸੰਤੋਖ ਦੇ ਦਾਇਰੇ ਤੋਂ ਬਾਹਰ ਲਈ ਭੁੱਖ ਪਿਆਸ ਰਹਿੰਦੀ ਹੋਈ ਨਹੀਂ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪੈ ਨਾ ਕਿਸੈ ਦੇ ਛਪਾਈ ਗੁਰਨਾਨਕ ਦੇਵ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਸੱਚ ਹੈਗਾ ਹੈ ਉਹ ਜਨ ਜਿਹੜੇ ਨੇ ਉਹ ਮਨੁੱਖ ਨੇ ਜਿਹੜੇ ਜੇ ਕੋਈ ਉਹਨੂੰ ਛਪਾਉਣਾ ਚਾਹੇ ਛਪਦੇ ਨਹੀਂ ਜਿਵੇਂ ਸੂਰਜ ਨੂੰ ਕੋਈ ਢਕਣਾ ਚਾਹੇ ਬਦਲ ਬਦਲੀ ਕਾਹਨੂੰ ਢਕਿਆ ਜਾਂਦਾ ਜੇ ਗਰਦ ਉੱਡ ਕੇ ਵੀ ਸੂਰਜ ਨੂੰ ਢਕਣਾ ਚਾਹੇ ਕਾਹਨੂੰ ਢੱਕ ਹੁੰਦਾ ਸੂਰਜ ਉਹ ਕਿਸੇ ਦੇ ਛਪਾਏ ਨਹੀਂ ਛਪਦੇ ਹਾਂ ਮਨਮੁਖ ਉਹਨਾਂ ਨੂੰ ਛਪਾਉਣ ਦੀ ਕੋਸ਼ਿਸ਼ ਕਰਦੇ ਨੇ ਮਨਮੁਖ ਬੜਾ ਯਤਨ ਕਰਦੇ ਨੇ ਵੀ ਉਹਨਾਂ ਦੀ ਗੱਲ ਜਿੰਨੀ ਘੱਟ ਹਾਈਲਾਈਟ ਹੋਵੇ ਅਬਲ ਤਾਂ ਹਾਈਲਾਈਟ ਹੋ ਗਈ ਨਾ ਕਿਸੇ ਨੂੰ ਸੁਣੇ ਹੀ ਨਾ ਜੇ ਸੁਣੇ ਤਾਂ ਬਹੁਤ ਘੱਟ ਸੁਣੇ ਜੇ ਘੱਟ ਵੀ ਸੁਣੇ ਤਾਂ ਉਹਨੂੰ ਤੋੜ ਮਰੋੜ ਐਸਾ ਦਈਏ ਠੀਕ ਨਾ ਸੁਣੇ ਇਹ ਮਨਮੁਖਾਂ ਦੀ ਕਾਰ ਰਹਿੰਦੀ ਹੈ ਹਰ ਵਕਤ ਗੁਰੂ ਘਰ ਚ ਵੀ ਰਹੀ ਹੈ ਭਗਤਾਂ ਵੇਲੇ ਵੀ ਰਹੀ ਹੈ ਹੁਣ ਵੀ ਰਹੀ ਹੈ ਹੁਣ ਪੂਰਾ ਜੋਰ ਲੱਗਿਆ ਹੋਇਆ ਵਿਰੋਧੀਆਂ ਦਾ ਜਿਹੜੇ ਸੱਚ ਦੇ ਵਿਰੋਧੀ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੱਚ ਦੀ ਗੱਲ ਜਿਹੜੀ ਹੈ ਪਬਲਿਕ ਤੱਕ ਨਾ ਪਹੁੰਚੇ ਕੂੜ ਦੀ ਜਿਹੜੀ ਉਹ ਕਰ ਰਹੇ ਨੇ ਪਹਿਲਾਂ ਕੂੜ ਦਾ ਪ੍ਰਚਾਰ ਉਹੀ ਰਹੇ ਉਹ ਚ ਬਦਲਾਅ ਨਾ ਆਵੇ ਕੁਝ ਉਹਨਾਂ ਦੇ ਨਾਲ ਦੇ ਵੀ ਨੇ ਲੋਕ ਜਿਹੜੇ ਉਹਨਾਂ ਨਾਲ ਵੋਟਾਂ ਬਾਟਾਂ 'ਚ ਸਹਿਯੋਗ ਦੇਣ ਵਾਲੇ ਨੇ ਉਹ ਵੀ ਨਾਰਾਜ਼ ਨਾ ਹੋ ਜਾਣ ਇਹ ਵੀ ਡਰ ਹੈ ਉਹਨਾਂ ਨੂੰ ਮਾਇਆਦਾਰੀਆਂ ਨੂੰ ਬੜੇ ਡਰ ਰਹਿੰਦੇ ਹੁੰਦੇ ਨੇ ਮਾਇਆ ਦੇ ਉਹ ਸੱਚ ਤੇ ਉਹਨਾਂ ਨੇ ਕੀ ਲੈਣਾ ਹੁੰਦਾ ਉਹ ਤਾਂ ਮਾਇਆਦਾਰੀ ਹੁੰਦੇ ਨੇ ਹਾਂਜੀ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਚਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਸੱਚੀ ਭਗਤੀ ਜਿਸ ਦੇ ਗੁਰਬਾਣੀ ਦੇ ਵਿਚਾਰ ਇਹ ਤਾਂ ਹਰ ਹਰ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਦੀ ਪ੍ਰਾਪਤੀ ਹੋਏ ਆਪਣੇ ਮੂਲ ਨਾਲ ਜੁੜ ਜਾਈਦਾ ਆਪਣੇ ਮੂਲ ਨਾਲ ਜੁੜ ਜਾਈਦਾ ਐਸਾ ਗਿਆਨ ਪ੍ਰਾਪਤ ਹੁੰਦਾ ਮੂਲ ਤੱਕ ਲੈ ਜਾਂਦਾ ਆਪਣੇ ਤੱਕ ਇੱਕ ਕਰ ਦਿੰਦਾ ਇਹ ਮੂਲ ਨਾਲ ਜਾ ਕੋ ਨਜ਼ਰ ਕਰੇ ਪਰ ਕਿਹਦੇ ਤੇ ਹੁੰਦਾ ਜਿਹਦੇ ਤੇ ਮਿਹਰ ਹੋ ਜਾ ਕਿਰਪਾ ਹੋ ਜਾ ਜਿਹਨੂੰ ਸਮਝ ਆ ਜਾ ਮਿਹਰ ਤੇ ਬਿਨਾ ਸਮਝ ਨਹੀਂ ਆਉਂਦੀ ਕਿਰਪਾ ਤੇ ਬਿਨਾ ਸਮਝ ਨਹੀਂ ਆਉਂਦੀ ਜਿਹਨੂੰ ਧੀਰਜ ਦੇਵੇ ਧੀਰਜ ਨਾਲ ਵਿਚਾਰੇ ਤਾਂ ਫਿਰ ਉਹ ਵਿਚਾਰ ਕੇ ਸਮਝ ਕੇ ਆਪਣੇ ਮੂਲ ਨਾਲ ਜੁੜ ਜਾਂਦਾ ਹੈ ਮਾਨਸ ਤੇ ਦੇਵਤੇ ਭਏ ਉਹ ਮਨੁੱਖ ਤੋਂ ਦੇਵਤੇ ਬਣ ਜਾਂਦੇ ਨੇ ਸੱਚੀ ਭਗਤੀ ਜਿਸ ਦੇ ਜਿਹਨੂੰ ਸੱਚੀ ਭਗਤੀ ਦੀ ਪ੍ਰਾਪਤੀ ਸੱਚੀ ਭਗਤੀ ਕੀ ਹੈ ਗੁਰਬਾਣੀ ਦਾ ਸਹੀ ਗਿਆਨ ਐਗਜ਼ੈਕਟ ਗਿਆਨ ਐਗਜ਼ੈਕਟ ਵਿਚਾਰਧਾਰਾ ਗੁਰਬਾਣੀ ਦੀ ਸਮਝ ਆ ਜਾਣੀ ਹੀ ਸੱਚੀ ਭਗਤੀ ਹੈ ਸੱਚੀ ਬਾਣੀ ਹੈ ਇਹਦੀ ਬਿਲਕੁਲ ਹੂਬ ਹੂ ਸਮਝ 20 ਵਿਸਵੇ ਦੀ ਸਮਝ ਆ ਜਵੇ ਉਹ ਸੱਚੀ ਭਗਤੀ ਹੈ ਸੱਚੀ ਭਗਤੀ ਜਿਹਨੂੰ ਮਿਲ ਜਾਂਦੀ ਹੈ ਦੇਵਤਾ ਹੋ ਜਾਂਦਾ ਦੇਵਤਾ ਦੇਵਤਾ ਠੀਕ ਹੈ ਜਿਵੇਂ ਆਸਾ ਕੀ ਵਾਰ ਚ ਵੀ ਲਿਖਿਆ ਜਨ ਮਾਨਸ ਤੇ ਦੇਵਤੇ ਕੀ ਹਾਂਜੀ ਹਾਂਜੀ ਠੀਕ ਹੈ ਜੀ ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਸੁੱਚੇ ਨਾਨਕ ਸਹਜੇ ਮਿਲ ਰਹੇ ਨਾਮ ਵਡਿਆਈ ਦੇ ਹਉਮੈ ਉਹਨਾਂ ਦੀ ਮਰ ਜਾਂਦੀ ਹੈ ਹਉਮੈ ਮਾਰ ਮਿਲਾਇਨ ਹਉਮੈ ਨੂੰ ਮਾਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਸੱਚ ਹਉਮੈ ਨੂੰ ਮਾਰ ਕੇ ਅੰਦਰਲਾ ਮਨ ਅੰਤਰਾਤਮਾ ਹਉਮੈ ਉਹਨਾਂ ਦੀ ਹਉਮੈ ਮਾਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਗੁਰ ਕਾ ਸ਼ਬਦ ਇਹ ਗੁਰ ਕੇ ਸਾਧਨਾ ਨਾਲ ਸੁੱਚੇ ਹੋ ਜਾਂਦੇ ਨੇ ਪਹਿਲਾਂ ਗੁਰ ਕੇ ਉਪਦੇਸ਼ ਨਾਲ ਉਹਨਾਂ ਨੂੰ ਸੁੱਚੇ ਕਰ ਦਿੰਦਾ ਹੈ ਫਿਰ ਉਹਨਾਂ ਦੇ ਵਿੱਚ ਸੱਚ ਪੈ ਜਾਂਦਾ ਹੈ ਸੁੱਚ ਹੋਵੇ ਤਾਂ ਸੱਚ ਪਾਈਐ ਪਹਿਲਾਂ ਸੁੱਚੇ ਹੋ ਜਾਂਦਾ ਭਾਂਡਾ ਮਨ ਸੁੱਚਾ ਹੋ ਜਾਂਦਾ ਫਿਰ ਉਹ ਚ ਸੱਚ ਪੈ ਜਾਂਦਾ ਹੈ ਰੋ ਇੱਕੇ ਹੋ ਜਾਂਦੇ ਨੇ ਸਚਿਆਰੇ ਹੋ ਜਾਂਦਾ ਮਨ ਤਾਂ ਸੱਚ ਨਾਲ ਜੁੜ ਜਾਂਦਾ ਨਾਨਕ ਸਹਜੇ ਮਿਲ ਰਹੇ ਨੇ ਫਿਰ ਕਹਿੰਦੇ ਆ ਟਿਕੀ ਹੋਈ ਅਵਸਥਾ ਚ ਦੋਏ ਮਿਲੇ ਰਹਿੰਦੇ ਨੇ ਜੇ ਤਰਮਨ ਸਹਿਜ ਅਵਸਥਾ ਚ ਟਿਕੀ ਹੋਈ ਅਵਸਥਾ ਜਾਗਰਤ ਅਵਸਥਾ ਚ ਮਿਲ ਜਾਂਦੇ ਨੇ ਨਾਮ ਵਡਿਆਈ ਦੇ ਫਿਰ ਉਹਨੂੰ ਨਾਮ ਦੀ ਵਡਿਆਈ ਮਿਲਦੀ ਹੈ ਫਿਰ ਉਹ ਗੁਰਬਾਣੀ ਉਚਾਰਨ ਕਰਦੇ ਨੇ ਫਿਰ ਖਸਮ ਕੀ ਬਾਣੀ ਆਉਂਦੀ ਹੈ ਜਿਵੇਂ ਮੈਂ ਆਵੇ ਖਸਮ ਕੀ ਬਾਣੀ ਐਸਾ ਕਰੀ ਜਾਨਵੇ ਵੇ ਲਾ ਲੋ ਫਿਰ ਉਹ ਐਸਾ ਹੀ ਜਾਣ ਕਰਦੇ ਨੇ ਜੈਸਾ ਖਸਮ ਕੀ ਬਾਣੀ ਉਹਨਾਂ ਨੂੰ ਆਉਂਦੀ ਹੈ ਜੈਸੀ ਬਾਣੀ ਫੁਰਦੀ ਹੈ ਨਾਮ ਫੁਰਦਾ ਹੈ ਉਹ ਵੈਸਾ ਹੀ ਜਾਣ ਕਰਦੇ ਨੇ ਆਪਣੇ ਕੋਲੋਂ ਕੁਝ ਨਹੀਂ ਕਹਿੰਦੇ ਹਾਂਜੀ ਪੌੜੀ ਗੁਰ ਸਤਗੁਰ ਵਿੱਚ ਨਾਮ ਹੈ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ ਗੁਰ ਸਤਗੁਰ ਵਿੱਚ ਨਾਮੇ ਕੀ ਵੱਡੀ ਵਡਿਆਈ ਜਿਹੜਾ ਗੁਰ ਸਤਗੁਰ ਹੈ ਸਤਗੁਰ ਦਾ ਇਹ ਗਿਆਨ ਹੈ ਐ ਕਹਿ ਲੋ ਗੁਰ ਸਤਗੁਰ ਸਤਗੁਰ ਦਾ ਗਿਆਨ ਵਿੱਚ ਨਾਮੇ ਕੀ ਵੱਡੀ ਵਡਿਆਈ ਨਾਮ ਦੀ ਐਡੀ ਵੱਡੀ ਵਡਿਆਈ ਹੈ ਉਹ ਤੋਂ ਵੱਡੀ ਵਡਿਆਈ ਹੋ ਹੀ ਨਹੀਂ ਸਕਦੀ ਹੋਰ ਸਭ ਤੋਂ ਵੱਡੀ ਵਡਿਆਈ ਨਾਮ ਦੀ ਨਾਮ ਬਾਰੇ ਦੱਸਿਆ ਨਾਮ ਦੀ ਵਡਿਆਈ ਬਾਰੇ ਜੋ ਦੱਸਿਆ ਠੀਕ ਦੱਸਿਆ ਸਭ ਤੋਂ ਵੱਡੀ ਵਡਿਆਈ ਦੱਸੀ ਹੈ ਨਾਮ ਨੂੰ ਵੱਡਾ ਦੱਸਿਆ ਹਰ ਕਰਤੇ ਆਪ ਵਧਾਈ ਕਰਤੇ ਪੁਰਖ ਨੇ ਆਪ ਜਿਹੜੀ ਵੱਡੀ ਵਡਿਆਈ ਹੈ ਉਹਨੂੰ ਦੂਜਿਆਂ ਨਾਲੋਂ ਵੱਧ ਚੜ ਕੇ ਦੱਸਿਆ ਉਹ ਹੈ ਉਹ ਵੱਡੀ ਵੱਡੀ ਕੀਤੀ ਨਹੀਂ ਗਈ ਸੀ ਉਹ ਵੱਡੀ ਉਹ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਇਸ ਨੂੰ ਸਮਝ ਸਮਝ ਕੇ ਸੇਵਕ ਸਿੱਖ ਸਾਰੇ ਸਦ ਜੀਵਨ ਪ੍ਰਾਪਤ ਕਰ ਰਹੇ ਨੇ ਉਹਨਾਂ ਅੰਦਰ ਹਿਰਦੇ ਭਾਈ ਉਹਨਾਂ ਦੇ ਅੰਤਰਾਤਮਾ ਨੂੰ ਬਹੁਤ ਹੀ ਚੰਗੀ ਲੱਗਦੀ ਹੈ ਭਉਂਦੀ ਹੈ ਇਸ ਕਰਕੇ ਉਹ ਸਦ ਜੀਵਨ ਸਦਾ ਸੁਖ ਉਹ ਮਹਿਸੂਸ ਕਰ ਰਹੇ ਨੇ ਹਾਂਜੀ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸੇ ਕੀ ਝੱਖ ਮਾਰੀ ਜਾ ਸੱਚੇ ਸਿਉ ਬਣ ਆਈ ਜਿਹੜੇ ਨਿੰਦਕ ਦੋਸਤ ਨੇ ਇਹ ਨਿੰਦਕ ਦੋਸਤ ਕੌਣ ਨੇ ਜਿਨ੍ਹਾਂ ਨੂੰ ਵਡਿਆਈ ਚੰਗੀ ਨਹੀਂ ਲੱਗਦੀ ਗੁਰਬਾਣੀ ਦੇ ਵਿੱਚ ਜੋ ਕੀਤੀ ਹੋਈ ਆ ਉਹ ਨਿੰਦਕ ਦੋਸਤ ਉਹ ਨੇ ਉਹ ਗੁਰੂ ਘਰ ਤੋਂ ਬੇਮੁਖ ਹੋ ਗਏ ਸੀ ਚਾਹੇ ਉਹ ਸ੍ਰੀ ਚੰਦ ਸੀ ਚਾਹੇ ਉਹ ਲਖਮੀ ਚੰਦ ਸੀ ਚਾਹੇ ਉਹ ਧੀਰਮਲ ਸੀ ਕੋਈ ਵੀ ਸੀ ਉਹ ਹੋਰ ਤਾਂ ਹੋਰ ਕਰਦੇ ਹੀ ਸੀ ਪਹਿਲਾਂ ਇਹ ਵੀ ਨਿੰਦਕਾਂ ਨਾਲ ਜਾ ਰੜੇ ਉਹਨਾਂ ਨੂੰ ਨਹੀਂ ਇਹ ਵਡਿਆਈ ਚੰਗੀ ਲੱਗਦੀ ਉਤੋਂ ਉਤੋਂ ਕਹਿੰਦੇ ਨੇ ਅਸੀਂ ਗੁਰਬਾਣੀ ਦੀ ਉਹ ਗੱਲ ਕਰਦੇ ਹਾਂ ਅੰਦਰੋਂ ਨਹੀਂ ਕਰਦੇ ਹਾਂ ਇਹ ਸੰਤ ਵੀ ਨੇ ਆਪਣੇ ਸੰਤਾਂ ਦੀ ਗੱਲ ਕਰਦੇ ਨੇ ਗੁਰਬਾਣੀ ਦੀ ਗੱਲ ਨਹੀਂ ਕਰਦੇ ਵਡਿਆਈ ਕਰਦੇ ਨੇ ਸੰਤਾਂ ਦੀ ਨੌ ਲੈ ਕੇ ਸਰਤੇ ਪੁਰਖ ਦੀ ਵਡਿਆਈ ਨਹੀਂ ਕਰਦੇ ਪਰਮੇਸ਼ਰ ਦੀ ਵਡਿਆਈ ਨਹੀਂ ਕਰਦੇ ਇਹ ਨਿੰਦਕ ਲੋਕ ਨੇ ਚੱਕ ਮਾਰਦੇ ਨੇ ਇਹ ਹੁਣ ਵੀ ਆ ਗਏ ਨੇ ਉਦੋਂ ਵੀ ਸੀ ਨਿੰਦਕ ਦੋਸ਼ ਵਡਿਆਈ ਵੇਖਣਾ ਸੱਤਣ ਕਰਤੇ ਪੁਰਖ ਦੀ ਵਡਿਆਈ ਉਹਨਾਂ ਨੂੰ ਨਹੀਂ ਪਾਉਂਦੀ ਉਹਨਾਂ ਨੂੰ ਆਪਣੇ ਸੰਤਾਂ ਦੀ ਵਡਿਆਈ ਪਾਉਂਦੀ ਹੈ ਉਹਨਾਂ ਨੂੰ ਹੋਰ ਕਿਸੇ ਕਿਸੇ ਦੀ ਆਪਣੇ ਮਾਪੇ ਦੀ ਆਪਣੀ ਵਡਿਆਈ ਤਾਂ ਪਾਉਂਦੀ ਹੈ ਕਰਤੇ ਪੁਰਖ ਦੀ ਨਹੀਂ ਪਾਉਂਦੀ ਉਹਨਾਂ ਪਰਾਇਆ ਭਲਾ ਨਾ ਸੁਖਾਈ ਪਰਾਇਆ ਭਲਾ ਨਹੀਂ ਉਹਨਾਂ ਨੂੰ ਚੰਗਾ ਲੱਗਦਾ ਆਪਣਾ ਭਲਾ ਹੀ ਹੋਵੇ ਦੂਏ ਦਾ ਹੋਵੇ ਹੀ ਨਾ ਗੁਰਬਾਣੀ ਤਾਂ ਸਰਬੱਤ ਦਾ ਭਲਾ ਚਾਹੁੰਦੀ ਹੈ ਨਾ ਗੁਰਬਾਣੀ ਦਾ ਕਹਿੰਦੀ ਹੈ ਬੁਰੇ ਦਾ ਭਲਾ ਕਰ ਬੁਰੇ ਦਾ ਵੀ ਭਲਾ ਕਰ ਪਰ ਉਹ ਨਹੀਂ ਕਿਸੇ ਦਾ ਵੀ ਭਲਾ ਕਰ ਸਕਦੇ ਸੋਚ ਸਕਦੇ ਕਿਆ ਹੋਵੇ ਕਿਸ ਹੀ ਕੀ ਚੱਖ ਮਾਰੀ ਕੀ ਫਰਕ ਪੈਂਦਾ ਜੇ ਲੋਕ ਚੱਖ ਮਾਰਦੇ ਨੇ ਕਿਸੇ ਦੇ ਚੱਖ ਮਾਰਨਾ ਕੀ ਫਰਕ ਗੁਰਬਾਣੀ ਦਾ ਅਸਰ ਦਾ ਤਿਉਂ ਹੀ ਲੋਕਾਂ ਦੇ ਹੋ ਰਿਹਾ ਉਹ ਭਾਵੇਂ ਜਿੰਨੀ ਮਰਜ਼ੀ ਚੱਖ ਮਾਰੀ ਜਾਣ ਇਹਦਾ ਅਸਰ ਹੋ ਕੇ ਹੀ ਰਹਿੰਦਾ ਜਾਂ ਸੱਚੇ ਸਿਉ ਬਣ ਆਈ ਜਿਹਦੀ ਸੱਚੇ ਨਾਲ ਬਣ ਆਈ ਜਿਹੜਾ ਮਨ ਸਚਾਈ ਪਸੰਦ ਹੈ ਜਿਹਨੂੰ ਸੱਚ ਮਿੱਠਾ ਲੱਗਦਾ ਹੈ ਜਿਹੜੇ ਮਨ ਨੂੰ ਉਹ ਇਹ ਚੱਖ ਨੂੰ ਨਹੀਂ ਸੁਣਦਾ ਜਿਨ੍ਹਾਂ ਨੂੰ ਸੱਚ ਕੌੜਾ ਲੱਗਦਾ ਮਨਮੁਖਾਂ ਨੂੰ ਉਹ ਉਹਨਾਂ ਦੇ ਉਹਦੇ ਚ ਆ ਜਾਂਦੇ ਨੇ ਪਰ ਜਿਨ੍ਹਾਂ ਨੂੰ ਸੱਚ ਮਿੱਠਾ ਲੱਗਦਾ ਗੁਰਮੁਖ ਨੇ ਉਹਨਾਂ ਤੇ ਕੋਈ ਅਸਰ ਨਹੀਂ ਪੈਂਦਾ ਮਨਮੁਖਾਂ ਤੇ ਅਸਰ ਪੈ ਜਾਂਦਾ ਫਾਕਤਾਂ ਦਾ ਅਸਰ ਮਨਮੁਖਾਂ ਤੇ ਪੈ ਜਾਂਦਾ ਹਾਂਜੀ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝੱਖ ਝੱਖ ਮਰੈ ਲੋਕਾਈ ਜਿਹੜੀ ਗੱਲ ਜੇ ਗੱਲ ਕਰਤੇ ਪਾਵੈ ਜਿਹੜੀ ਗੱਲ ਕਰਤੇ ਪੁਰਖ ਨੂੰ ਚੰਗੀ ਲੱਗਦੀ ਹੈ ਗੁਰਬਾਣੀ ਦੀ ਗੱਲ ਕਰਕੇ ਪੁਰਖ ਨੂੰ ਚੰਗੀ ਲੱਗਦੀ ਹੈ ਤਾਂ ਹੀ ਉਹਨੇ ਮੂੰਹੋਂ ਕਢਾਈ ਹੈ ਸਾ ਨਿਤਨ ਚੜੇ ਸਬਾਈ ਉਹਦੀ ਤਾਂ ਨਿਤਨ ਚੜਦੀ ਕਲਾ ਹੁੰਦੀ ਹੈ ਉਸ ਗੱਲ ਦੀ ਸੰਸਾਰ 'ਚ ਪ੍ਰਗਟ ਹੁੰਦੀ ਹੈ ਨਿਤਨ ਤੇ ਸਵਾਈ ਚੜਦੀ ਕਲਾ ਹੋ ਜਾਂਦੀ ਹੈ ਜਿੰਨਾ ਮਰਜ਼ੀ ਜੋਰ ਲਾਈ ਜਾਣ ਸਾਰੇ ਉਹ ਨਹੀਂ ਰੁਕ ਸਕਦੀ ਹੈ ਜਿੰਨੀਆਂ ਮਰਜ਼ੀ ਪਾਬੰਦੀਆਂ ਲਾ ਲੈਣ ਉਹ ਨਹੀਂ ਰੁਕਣੀ ਹੈਗੀ ਉਹ ਤਾਂ ਆਪਣੇ ਆਪ ਨੂੰ ਨਰਕਾਂ ਨੂੰ ਰਸੇ ਵੜਦੇ ਨੇ ਉਹ ਆਪ ਨਰਕੀ ਜੀ ਬਣਦੇ ਨੇ ਇਹਦੇ ਰਾਹੇ ਰੋੜੇ ਬਣ ਕੇ ਫਰਕ ਕੋਈ ਨਹੀਂ ਪੈਣਾ ਉਹਨਾਂ ਦੇ ਚੱਖ ਮਾਰਿਆ ਉਹਨਾਂ ਦੇ ਰਾਹ 'ਚ ਰੋੜੇ ਬਣਿਆ ਕੋਈ ਫਰਕ ਨਹੀਂ ਪੈਣਾ ਜਿਹੜੇ ਸਭਾਈ ਗੁਰਬਾਣੀ ਕਹਿੰਦੀ ਹੈ ਇਹ ਗੱਲ ਪਰਮੇਸ਼ਰ ਦਾ ਹੁਕਮ ਹੈ ਇਹਨੂੰ ਕੋਈ ਨਹੀਂ ਰੋਕ ਸਕਦਾ ਸਭ ਚੱਖ ਚੱਖ ਮਰਾਂ ਲੁਕਾਈ ਸਾਰੀ ਲੁਕਾਈ ਚੱਖ ਚੱਖ ਚੱਖ ਮਾਰਦੀ ਮਾਰਦੀ ਮਰ ਜਾਂਦੀ ਹੈ ਇਹ ਜਿਹੜਾ ਗੁਰਮਤ ਦਾ ਗਿਆਨ ਹੈ ਗੁਰਮਤ ਦੀ ਵਿਚਾਰਤਾ ਹੈ ਜਦ ਚੜਨ ਲੱਗਦੀ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਫਿਰ ਹੀ ਰੋਕ ਸਕਦਾ ਠੀਕ ਹੈ ਜੀ ਇੱਥੇ ਚੌਥੀ ਪੌੜੀ ਸਮਾਪਤੀ ਹੈ ਜੀ ਹਾਂਜੀ